ਸ਼ਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰਿ ਹਰਿ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸਪਦੀ ਸੰਤ ਦੇ ਨਾਮ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਸ ਸਭ ਮੀਤ ਹੋ ਚਰਨ ਕਮਲ ਦਿਨ ਮਾਹਿ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਹਰਿ ਵਾਥ ਇਹੋ ਧਨ ਸੰਚਾਉ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾ ਧਾਵੈ ਸੋ ਤੁਹਾਨੂੰ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਜ ਬਾਛੈ ਮੀਤ ਸੋ ਸੋ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨ ਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰਿ ਔਖਦ ਲਾਏ ਸਰਬ ਨਿਧਾਨ ਮੈਂ ਹਰਿ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਣ ਮਨ ਪ੍ਰਬੋਧਾ ਵਾਰ ਕੈ ਨਾਏ ਦਾਦ ਧਾਵ ਜਾਵੇ ਠਾਏ ਤਾਕੋ ਬਿਰ ਨ ਲਾਗੈ ਕੋਏ ਜਾ ਕੈ ਰਿਦੈ ਬਸੈ ਹਰਿ ਸੋਏ ਕਲ ਤਾਤੀ ਠੰਡ ਹਾਰਿ ਨਾਉ ਸਿਮਰ ਸਿਮਰ ਸਦਾ ਸੁ ਪਾਉ ਭਉ ਬਿਨ ਸੈ ਪੂਰਨ ਹੋਇ ਆਸ ਭਗਤ ਭਾਇ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਵ ਤਿਆਗ ਸਰਨ ਗੁਰਦੇਵ ਏਉ ਰਤਨ ਜਨਮ ਕਾ ਹੋਏ ਉਧਾਰ ਹਰਿ ਹਰਿ ਸਿਮਰ ਪ੍ਰਾਨ ਆਧਾਰ ਹਰਿ ਕੋ ਭਾਵ ਨ ਛੂਟਨ ਹਾਰੇ ਸਿਮਰ ਸਾਸਤ ਬੇਦ ਵਿਚਾਰੇ ਹਰਿ ਕੀ ਭਗਤ ਕਰਹੁ ਮਨ ਲਾਏ ਮਾਰੀ ਮੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਤਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤ ਮੀਤ ਕੁਟੰਬ ਹਰ ਬਨਤਾ ਇਨ ਤੇ ਕਹਾਓ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹਾਓ ਕਵਨ ਛੁਟਕਾਰ ਅਸ ਹਸਤੀ ਰਾਤ ਅਸਵਾਰੀ ਝੂਠਾ ਡੰਪ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੇ ਤੂੰ ਲੇਹ ਗਿਆਨੇ ਭਗਤੀ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੁ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖਾਓ ਮਨ ਆਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪਹੁ ਅਵਰਾ ਨਾਮ ਜਪਾਵਹੁ ਸੁਨਤ ਕਹਤ ਰਹਤ ਗਾਦੀ ਪਾਵਹਮ ਸਾਰ ਗੁਰੂ ਸਦ ਹਰਿ ਕੋ ਨਾਉ ਸਾਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਿ ਜਾਏ ਹਉ ਮੈਂ ਵਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲੇ ਸਾਸ ਗਰਾਸ ਹਰਿ ਨਾਮ ਸੰਭਾਲੇ ਸਾੜ ਸਿਆਨ ਸਗਲੀ ਮਨਾ ਸਾ ਸੰਗ ਪਾਵੈ ਸੋਇ ਤਨਾ ਹਰ ਕੁੰਜੀ ਸੰਚ ਕਰਹੁ ਵਿਵਹਾਰ ਯਾ ਸੁਖ ਦਰਗਾ ਜੈਕਾਰ ਸਰਬ ਨਿਰੰਤਰੀ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪੀ ਏਕੋ ਸਲਾਹੇ ਏਕ ਸਿਮਰੀ ਏਕੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਤ ਮਨ ਤਨ ਜਾਪੀ ਏਕ ਅੰਤ ਏਕੋ ਏਕੋ ਏਕ ਹਰਿਆਪੇ ਪੂਰਨ ਪੂਰ ਰਹੋ ਪ੍ਰਭ ਆਪੇ ਅਨਕ ਵਿਸਥਾਰ ਏਕ ਤੇ ਭੈ ਏਕ ਆਰਾਧ ਪ੍ਰਾਛਦ ਗਏ ਮਨ ਤਨ ਅੰਤਰ ਏਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ